ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਕਿ ਵਡਿਆਈਆਂ ਕੀ ਨੇ ਵੱਡੇ ਦੀ ਵੱਡਾ ਕੌਣ ਹੈ ਐ ਸੰਸਾਰ ਦੇ ਵਿੱਚ ਤਾਂ ਭਾਈ ਜਿਹੜਾ ਅੰਦਰ ਸਾਹ ਲੈਂਦਾ ਉਹ ਵੱਡਾ ਸਾਰਿਆਂ ਦੇ ਵਿੱਚ ਵੱਡਾ ਜਿਹਦੀ ਵਜ੍ਹਾ ਨਾਲ ਸਾਡਾ ਜੀਵਨ ਚੱਲਦਾ ਉਹ ਵੱਡਾ ਜੇ ਉਹਨੂੰ ਪੁੱਛੀਏ ਇਹ ਤਾਂ ਇਹ ਤਾਂ ਸਾਡੀ ਗੱਲ ਗਈ ਨਾ ਸਾਚੋ ਤਾਂ ਉਹੀ ਵੱਡਾ ਹੈ ਜੇ ਉਹਨੂੰ ਪੁੱਛੀਏ ਉਹਨੇ ਆ ਗੁਰਬਾਣੀ ਦੱਸੇ ਉਹ ਕਹਿੰਦਾ ਭਾਈ ਵੱਡਾ ਉਹ ਹੈ ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਪੁੱਤ ਤੋਂ ਬਾਪ ਵੱਡਾ ਹੈ ਬਾਪ ਬਾਪ ਤੋਂ ਉਹਦਾ ਬਾਪ ਵੱਡਾ ਪੁੱਤ ਤੋਂ ਦਾ ਬਾਪ ਵੱਡਾ ਪਰ ਬਾਪ ਤੋਂ ਉਹਦਾ ਬਾਪ ਵੱਡਾ ਬਾਬਾ ਪਿਓ ਬਾਬੇ ਜੇਹਿਆ ਜੇਵੇਹਾ ਪੋਤਾ ਕਿਉਂਕਿ ਪਿਓ ਵਰਗਾ ਪਹਿਲਾਂ ਆਉਣਾ ਫਿਰ ਬਾਬੇ ਵਰਗਾ ਹੋਣਾ ਬਾਬਾ ਹੁਕਮ ਹੈ ਸ਼ਬਦ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਸਮਾਉਣਾ ਤਾਂ ਉੱਥੇ ਜਾ ਕੇ ਹੀ ਹੈ ਪਹਿਲਾਂ ਪਿਓ ਵਰਗਾ ਹੋਣਾ ਜੋਤੀ ਜੋਤ ਸਮਾਉਣਾ ਪੋਤੇ ਨੇ ਪਿਓ ਵਰਗਾ ਹੋਇਆ ਦੋਏ ਜਾ ਕੇ ਸ਼ਬਦ ਰੂਪ ਹੋ ਗਏ ਪਿਓ ਬਾਬੇ ਜੇ ਵਿਆਹ ਪੋਤਾ ਪ੍ਰਵਾਨ ਪ੍ਰਵਾਨ ਹੋਇਆ ਉੱਥੇ ਜਾ ਕੇ ਜਿੰਨਾ ਚਿਰ ਇੱਕ ਨਹੀਂ ਹੁੰਦਾ ਉਹਨਾਂ ਚਿਰ ਉਗਦਾ ਨਹੀਂ ਸਮਾਨ ਨਹੀਂ ਸਰਦਾ ਸ਼ਬਦ ਦੇ ਵਿੱਚ ਵੱਡੇ ਕੀਆਂ ਵਡਿਆਈਆਂ ਕੁਝ ਰਿਹਾ ਨਾ ਭਾਈ ਗੁਰੂ ਤਾਂ ਗੁਰੂ ਸੀ ਅੰਗਦ ਪਿਓ ਹੋ ਗਿਆ ਗੁਰੂ ਨਾਨਕ ਬਾਬਾ ਹੋ ਗਿਆ ਬਸ ਇੱਕੋ ਨਾਨਕ ਵਾਲੇ ਹੋ ਗਿਆ ਉਹ ਤਾਂ ਪਹਿਲਾਂ ਹੀ ਨਾਨਕ ਹੈ ਅੰਦਰ ਅੰਦਰ ਤਾਂ ਪਹਿਲਾਂ ਹੀ ਨਾਨਕ ਹੈ ਅਮਰਦਾਸ ਪਹਿਲਾਂ ਹੀ ਨਾਨਕ ਹੈ ਪਿਓ ਸਾਡੇ ਕਿਵੇਂ ਬਣਾਉਂਦੇ ਤੁਸੀਂ ਉਹ ਤਾਂ ਤੰਨੇ ਨਾਨਕ ਨੇ ਉਹਨਾਂ ਬਣਾ ਕੇ ਕਿਉਂ ਹਿੰਦੂ ਮਾਤੇ ਚ ਜਿਹੜਾ ਬਾਪ ਬਣੇ ਰਹਿੰਦਾ ਜਿਹੜਾ ਸੰਸਾਰੀ ਗੁਰੂ ਹੁੰਦਾ ਜਿਹੜਾ ਉਹਦਾ ਗੁਰੂ ਹੁੰਦਾ ਉਹ ਦਾਦਾ ਗੁਰੂ ਬਣਿਆ ਜਾਂਦਾ ਬਾਬਾ ਗੁਰੂ ਬਣਿਆ ਜਾਂਦਾ ਉਹ ਜਿਹੜੀ ਲਾਗੂ ਕਰਤੀ ਸਿੱਧੂ ਮਾਤਾ ਵਾਲੀ ਜਿਵੇਂ ਸਾਡੇ ਦਾ ਗੁਰੂ ਚੇਲਾ ਹੁੰਦਾ ਹੀ ਨਹੀਂ ਬਾਹਰ ਉਹਨੇ ਪੜਦੇ ਜਾਂਦੇ ਅਰਥ ਕੀਤੇ ਉਹ ਆਪਣੇ ਵਾਲੀ ਥਿਉਰੀ ਲਾਗੂ ਕਰਤੀ ਸਾਡਾ ਹਿੰਦੂ ਨਾਲ ਕੀ ਸੰਬੰਧ ਹਿੰਦੂ ਨਾਲ ਸੰਬੰਧ ਸਮਾਂ ਜੋੜਦਾ ਠੀਕ ਹੈ ਜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਜਾਏ ਉਹ ਵਡਿਆਈਆਂ ਜਿਹੜੀਆਂ ਲਿਖੀਆਂ ਨੇ ਨਾ ਵੱਡੇ ਦੀਆਂ ਲਿਖੀਆਂ ਨੇ ਸਾਰੀਆਂ ਤੁਸੀਂ ਜਿਹੜਾ ਸਾਹ ਲੈਂਦਾ ਉਹਦੀਆਂ ਵੀ ਲਿਖੀਆਂ ਉਹ ਕਹਿੰਦਾ ਮੈਂ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਕੁਝ ਬੋਲ ਉਹ ਕਹਿੰਦਾ ਮੇਰੇ ਤਾਂ ਕੋਈ ਤਾਕਤ ਹੈ ਨਹੀਂ ਮੈਂ ਤਾਂ ਬੋਲਣਾ ਵੀ ਬੁਲਾਇਆ ਉਹ ਤਾਂ ਕਦੇ ਵੀ ਨਹੀਂ ਕਹਿੰਦਾ ਮੇਰੇ ਕੋਲ ਸ਼ਕਤੀ ਹੈ ਮੇਰੇ ਵਿੱਚ ਇਹ ਤਾਂ ਮੰਨਦਾ ਤਾਂ ਕਹਿੰਦਾ ਮੇਰੇ ਸ਼ਕਤੀ ਹੈ ਬਾਕੀ ਤਾਂ ਹੀ ਹੁੰਦਾ ਹੋਰੀਆਂ ਕੀ ਹੁੰਦਾ ਵੱਡੇ ਗਿਆ ਵਡਿਆਈਆਂ ਕੁਝ ਕਹਿਣਾ ਕਹਿਣ ਨਾ ਜਾਏ ਬਸ ਕੁਝ ਤਾਂ ਕਹਿਣਾ ਜੇ ਕੋਈ ਕਹਿਣਾ ਚਾਹੇ ਵੀ ਤਾਂ ਮੁਸ਼ਕਲ ਹੈ ਕਹਿਣਾ ਕਹਿਣਾ ਜਾਈ ਕਿਹਾ ਨਹੀਂ ਦੱਸਿਆ ਨਹੀਂ ਜਾ ਸਕਦੀਆਂ ਵਡਿਆਈਆਂ ਕੁਝ ਕਈਆਂ ਵੀ ਨਾ ਚਾਹੇ ਕੁਝ ਕਹਿਣਾ ਕੀਤਾ ਵੀ ਹੈ ਪਰ ਫੇਰ ਵੀ ਵਡਿਆਈਆਂ ਦੀ ਸਾਰੀਆਂ ਦੱਸੀਆਂ ਨਹੀਂ ਜਾ ਸਕਦੀ ਮੈਂ ਤਾਂ ਨਹੀਂ ਦਸੀਆਂ ਜਾਂਦੀਆਂ ਸਾਰੀਆਂ ਵਡਿਆਈਆਂ ਮੈਨੂੰ ਬਹੁਤ ਦਿੰਦੀਆਂ ਨੇ ਪਰ ਹੁਣ ਬਿਆਨ ਤੋਂ ਪਰੇ ਨੇ ਐਡਾ ਬੜਾ ਗ੍ਰੰਥ ਬਣ ਜੂ ਪੜਨ ਵਾਲੇ ਬੋਰ ਹੋ ਜਾਂਦੇ ਪੜਨ ਵਾਲਿਆਂ ਨੂੰ ਮਤਲਬ ਹੈ ਖਾਸ ਗਿਆਨ ਦੇਣਾ ਇਹਨਾਂ ਨੂੰ ਇਹਨਾਂ ਤੇ ਲੋੜ ਵਾਲੀ ਚੀਜ਼ ਇਹ ਦੇਣੀ ਹੈ ਜਿਹੜੀਆਂ ਉਹਦੀਆਂ ਵਡਿਆਈਆਂ ਹੀ ਨਹੀਂ ਕਰੀਆਂ ਕੋਈ ਉਹਦੀਆਂ ਵਡਿਆਈਆਂ ਨਹੀਂ ਕਰੀ ਜਾਓ ਵਡਿਆਈਆਂ ਕਰਕੇ ਕੋਈ ਸਮਝਾਇਆ ਹੈ ਵਡਿਆਈਆਂ ਵੀ ਉਹਨੀਆਂ ਕੇ ਕੀਤੀਆਂ ਨੇ ਜਿੰਨੀਆਂ ਚਾਹੀਦੀਆਂ ਇਹਨਾਂ ਨੂੰ ਸਮਝਾਉਣ ਵਾਸਤੇ ਚਾਹੀਦੀਆਂ ਇਹਨਾਂ ਦਾ ਹੰਕਾਰ ਉਤਾਰਨ ਵਾਸਤੇ ਚਾਹੀਦੀਆਂ ਨੇ ਜਿਹੜਾ ਭਲੇਖਾ ਪਾਇਆ ਸੰਸਾਰ ਦੇ ਵਿੱਚ ਨਾ ਇਹਨਾਂ ਨੇ ਦੁਨੀਆਂ ਬਤਾਣਿਆਂ ਨੇ ਉਹ ਭਲੇਖਾ ਦੂਰ ਕਰਨ ਵਾਸਤੇ ਬੜੀਆਂ ਚਾਹੀਦੀਆਂ ਸੀ ਕਰਦੀਆਂ ਦੀ ਲੋੜ ਸੀ ਕ੍ਰਿਸ਼ਨ ਨੂੰ ਵੱਡਾ ਕਰਕੇ ਰਾਮਚੰਦਰ ਨੂੰ ਵੱਡਾ ਕਰਕੇ ਸ਼ਿਵ ਜੀ ਨੂੰ ਵੱਡਾ ਕਰਕੇ ਜਾਂ ਹੋਰ ਅਵਤਾਰਾਂ ਨੂੰ ਵੱਡਾ ਕਰਕੇ ਹੁਣ ਗੁਰੂ ਨੂੰ ਵੱਡਾ ਕਰਕੇ ਜਿਹੜਾ ਪ੍ਰਚਾਰ ਤਾਂ ਨਾ ਲੋਕਾਂ ਨੇ ਮੂਰਖਾਂ ਨੇ ਉਹਦਾ ਅਸਰ ਲਾਹੌਰ ਕਰਕੇ ਵੱਡੇ ਕੀ ਵੱਡੇ ਜੀ ਪਬਲਿਕ ਤੋਂ ਉਹਨਾਂ ਦਾ ਅਸਰ ਹੈ ਜਿਵੇਂ ਲੈ ਜਵੇ ਤਾਂ ਕਿ ਕਿਸੇ ਵਿਅਕਤੀ ਨੂੰ ਰੱਬ ਨਾ ਮੰਨਣ ਬੈ ਜਾਣੇ ਜੇ ਵਿਅਕਤੀ ਨੂੰ ਇਹਨਾਂ ਨੇ ਪ੍ਰਮਾਤਮਾ ਆ ਰੱਬ ਮੰਨ ਲਿਆ ਇੱਥੇ ਹੀ ਰਹਿ ਜਾਣਗੇ ਵਿਚਾਰੇ ਸੰਸਾਰ ਦੇ ਵਿੱਚ ਰਹਿ ਜਾਣਗੇ ਇਹਨਾਂ ਨੂੰ ਰਾਹ ਮਿਲਣਾ ਨਹੀਂ ਮੁਕਤੀ ਦਾ ਔਰ ਜਿਹੜੇ ਵਿਅਕਤੀ ਪੂਜਕ ਹੁੰਦੇ ਨੇ ਜਿੰਨੀਆਂ ਵੀ ਮੱਤਾਂ ਹੈ ਉਹਨਾਂ ਨੂੰ ਮੁਕਤੀ ਦਾ ਰਾਹ ਕਿਤੇ ਕਿਸੇ ਨੂੰ ਮਿਲਿਆ ਹੀ ਨਹੀਂ ਇਹ ਜਿਹੜੇ ਭਲੇਖੇ ਨੇ ਨਾ ਦੂਰ ਕੀਤੇ ਜਾਣ ਇਹਨਾਂ ਨੂੰ ਰਸਤਾ ਮੁਕਤੀ ਦਾ ਮਿਲ ਜਵੇ ਪਰ ਇਸ ਵਾਸਤੇ ਕੀਤੀਆਂ ਨੇ ਕੁਝ ਖਾਸ ਮਤਲਬ ਵਾਸਤੇ ਕੀਤੀਆਂ ਨੇ ਉਹਨੀਆਂ ਅੱਗੇ ਕੀਤੀਆਂ ਨੇ ਜਿੰਨੀਆਂ ਲੋੜ ਸੀ ਜਿਹਦੇ ਭਲੇਖੇ ਪਾਏ ਹੋਏ ਸੀ ਐਵੇਂ ਨਹੀਂ ਕੀਤੀਆਂ ਵੀ ਐਵੇਂ ਕੁਝ ਵੀ ਦੇ ਬੋਝ ਲਾ ਦਿੱਤੋ ਦਿਮਾਗ ਤੇ ਉਹ ਜਿਹੜੀ ਮੈਲ ਦੇਖੋ ਸਾਬਣ ਤਾਂ ਬਥੇਰੇ ਜਾਇਆ ਆਪਣੇ ਕੋਲ ਪਿਆ ਹੁੰਦਾ ਬਜਟ ਪਰ ਉਹਨਾਂ ਲਾਉਂਦੇ ਜਿਹਨਾਂ ਕੱਪੜੇ 'ਚ ਮੈਲ ਹੈ ਸਾਬਣ ਦਸਾਉਣ ਵਾਲੇ ਵਾਸਤੇ ਨਹੀਂ ਕੱਪੜੇ ਧੋਈਦੇ ਕੱਪੜਾ ਸਾਬਣ ਘਸਾਉਣ ਵਾਸਤੇ ਨਹੀਂ ਧੋਈਦਾ ਕੱਪੜਾ ਮੈਲ ਹੋਣ ਵਾਸਤੇ ਧੋਈਦਾ ਵੀ ਕੱਪੜਾ ਸਾਫ਼ ਕਰਨ ਵਾਸਤੇ ਕੱਪੜਾ ਧੋਈਦਾ ਨਾ ਤੇ ਸਾਬਣ ਘਸਾਉਣ ਵਾਸਤੇ ਧੋਈਦਾ ਸਾਬਣ ਦਾ ਬੇਅੰਤ ਹੈ ਉਹਨਾਂ ਕੋਲ ਗੁਣ ਦਾ ਬੇਅੰਤ ਹੈ ਨਾਮ ਸਾਬਣ ਹੈ ਤੇ ਸਾਬੂਣ ਲਈਓ ਧੋਏ ਪਰ ਇਹ ਮਤ ਪਾਪਾ ਕੇ ਸਭ ਕੋ ਧੋਪੇ ਨਾਮ ਕੇ ਰੰਗ ਨਾਮ ਦਾ ਖਿਆਲ ਤਾਂ ਬਹੁਤ ਵੱਡਾ ਹੈ ਉਹ ਤਾਂ ਉਹਨਾਂ ਕੁ ਵਰਤਿਆ ਜਿੰਨਾ ਕੁ ਦੀ ਮੈਲ ਉੱਤਰ ਜਵੇ ਜੀ ਦੇ ਨਾਲ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ ਸੋ ਕਰਤਾ ਕਰਤਾ ਕਾਦਰ ਹੈ ਕਰੀਮ ਹੁਣ ਕਰੀਮ ਲਫ਼ਜ਼ ਜਿਹੜਾ ਹੈਗਾ ਇਹ ਗੁਰਮੁਖਾਂ ਵਾਸਤੇ ਹੈ ਗੁਰਮੁਖ ਤਾਂ ਬੰਦੇ ਗੁਰਮੁਖ ਤਾਂ ਆਪਦਾਤਾ ਹੈ ਜਿਹੜਾ ਗੁਰਮੁਖਾਂ ਨੇ ਨੋ ਰੱਖੇ ਨੇ ਉਹਦੇ ਦਾਤਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਮਨਵੋ ਤਾਂ ਕਹਿੰਦਾ ਮੇਰਾ ਦਿੱਤਾ ਖਾਂਦੀ ਹੈ ਬਾਬਲ ਉਹ ਕਹਿੰਦਾ ਮੰਨਦਾ ਹੈ ਗੱਲ ਇਹ ਗੁਰਮੁਖਾਂ ਨੇ ਨੋ ਰੱਖੇ ਨੇ ਜਿਹੜੇ ਉਹਦੇ ਗੁਣਵਾਚਕ ਨੋ ਨੇ ਇਹ ਗੁਰਮੁਖਾਂ ਨੇ ਰੱਖੇ ਨੇ ਤੂੰ ਦਿਆਲੂ ਹੈ ਤੂੰ ਕਿਰਪਾਲੂ ਹੈ ਮਨਮੁਖ ਕਰੋ ਕਿਰਪਾਲੂ ਦਿਆਲੂ ਦੇ ਮਨਮੁਖ ਤਾਂ ਰੱਬ ਦੀ ਹੋਂਦ ਨੂੰ ਨਹੀਂ ਬੰਦਾ ਇਹ ਜੋ ਬਾਣੀ ਹੈ ਗੁਰਮੁਖਾਂ ਦੇ ਨੋਰ ਰੱਖੇ ਭਗਤਾਂ ਦੇ ਨੋਰ ਰੱਖੇ ਨੇ ਉਹਦੇ ਜਿਹੜੇ ਭਗਤਾਂ ਦੇ ਵਿਰੋਧੀ ਨੇ ਉਹ ਕਦੋਂ ਬੰਦੇ ਨੇ ਇਹਨਾਂ ਗੱਲਾਂ ਇਸ ਕਰਕੇ ਉਹ ਦਿਆਲੂ ਹੈ ਸਾਰੀ ਦੁਨੀਆ ਨਹੀਂ ਮੰਨਦੀ ਇਸ ਗੱਲ ਨੂੰ ਉਹ ਨਾਥ ਹੈ ਸਭ ਦਾ ਸਾਰੀ ਦੁਨੀਆ ਨਹੀਂ ਮੰਨਦੀ ਸਾਰੀ ਦੁਨੀਆ ਦਾ ਨਾਥ ਆਸ਼ਰਮ ਬੋਲੀ ਬੈਠੀ ਹੈ ਜੇ ਪਰਮੇਸ਼ਰ ਨਾਥ ਹੈ ਸਭ ਦਾ ਨਾਥ ਕੌਣ ਹੈ ਫਿਰ ਨਾਥ ਆਸ਼ਰਮ ਕਦੇ ਖੋਲੀ ਬੈਠੇ ਨੇ ਫਿਕਰ ਵਾਲਾ ਕਦੇ ਖੋਲਿਆ ਸੀ ਜੋ ਮੰਦੇ ਪਰਮੇਸ਼ਰ ਹੈ ਉਹ ਬੋਲਿਆ ਜੀ ਆਪਣਾ ਵੋਟ ਬਣਾਉਣ ਵਾਸਤੇ ਮੈਂ ਭਗਤਾਂ ਭਗਤੀ ਦਾ ਘਰ ਬਹੁਤ ਦੂਰ ਹੈ ਜਿੰਨੇ ਉਹਨੇ ਪੇਪਰਵਾੜੇ 'ਚ ਬੰਦੇ ਪਾਲੇ ਨੇ ਉਦੋਂ ਤਾਂ ਇੱਕ ਦਿਨ ਜੇ ਤਿੰਨ ਚੌੜੀ ਸੱਟੇ ਹੁੰਦੇ ਉਹਨੇ ਜ਼ਿਆਦਾ ਬੰਦੇ ਨੂੰ ਖਰਾਬ ਮਿਲ ਜਾਂਦੀ ਹੈ ਇੱਕ ਵਾਰੀ ਤਿੰਨ ਚੌੜੀ ਦੀ ਜੇ ਸੱਟ ਦਈਏ ਜਿੰਨੇ ਉਹਨੇ ਸਾਰੀ ਜ਼ਿੰਦਗੀ ਜਿੰਨੀ ਜਿੰਨੇ ਬੰਦੇ ਖੜੇ ਉਹ ਖਾ ਲੈਣਗੇ ਤਰੀਕੇ ਦੇ ਤਾਂ ਟੋਬੇ ਕਰੋੜਾ ਜੀ ਹੁੰਦੇ ਸੀ ਕੁਇੰਟਲ ਕੁਇੰਟਲ ਆਟਾ ਪਾ ਲੈਣਾ ਜੱਗ ਹੋ ਜਾਂਦਾ ਇਹ ਕੁਇੰਟਲ ਜਿਹੜੇ ਬੜੇ ਡੋਬੇ ਅਰਬਾਈ ਜੀ ਹੁੰਦੇ ਨੇ ਛੋਟੇ ਛੋਟੇ ਤੇ ਤਰੀਕੇ ਜੀ ਤਾਂ ਸਾਰੇ ਬਰਾਬਰ ਨੇ ਕਿਤੇ ਹਾਥੀ ਹਾਥੀ ਵੀ ਕੋਈ ਗੱਲ ਹੈ ਜਾਂ ਨੂੰ ਜਾਣਾ ਹੋਵੇ ਜਿਹੜੀ ਵੀ ਕੋਈ ਗੱਲ ਹੈ ਜੀ ਦੋਜ ਵੀ ਹੋਈ ਹੋਈ ਵੀ ਹੋਈ ਹੈ ਤੁਸੀਂ ਆਤਮਾ ਨੂੰ ਕੁਝ ਕੀਤਾ ਹੈ ਜੇ ਤੁਸੀਂ ਸਮਝਦੇ ਹੋ ਉਹਦੀ ਤ੍ਰਿਪਤੀ ਕੀਤੀ ਹੈ ਤਾਂ ਤੁਸੀਂ ਗਲਤੀ ਕੀਤੀ ਉੱਥੇ ਇਹ ਤਾਂ ਪਰਪੰਚ ਨੇ ਇਹ ਵਾਲੇ ਤੋਂ ਬੜਾ ਸਭ ਪਰਪੰਚ ਹੈ ਲੰਗਾ ਦਾ ਗੁਰੂ ਦਾ ਚੱਲਦਾ ਉੱਥੇ ਉੱਥੇ ਹੋ ਨਹੀਂ ਸਕਦਾ ਇਹਦਾ ਪਰਪੰਚੀ ਆਦਮੀ ਸੀ ਸਾਰੇ ਭਗਤ ਆਪਣੇ ਲੋਕ ਨੇ ਗੁਰੂ ਨਾਲ ਆਪਣੇ ਲੋਕ ਦੇ ਨਾਲ ਭਗਤ ਨਹੀਂ ਲਾ ਰਿਹਾ ਕਿਤੇ ਵੀ ਗੁਰੂ ਨਹੀਂ ਲਾ ਰਿਹਾ ਕੋਈ ਭਗਤ ਪੱਟਾ ਨੇ ਭਗਤ ਨੂੰ ਲਾਇਆ ਭਗਤ ਨਾਮ ਲਾਉਣਾ ਬੜੀ ਹਮਾਕਤ ਦੀ ਗੱਲ ਹੈ ਬੜੇ ਹੰਕਾਰ ਦੀ ਗੱਲ ਹੈ ਨਜੋਲੇ ਨੇ ਨਾਲ ਭਗਤ ਲਾ ਲਿਆ ਲਿਖਣ ਲੱਗ ਗਿਆ ਭਗਤ ਜਿਹੜੀ ਮਜ਼ਾਕ ਗੱਲ ਹੈ ਉਹ ਤਾਂ ਪੱਟਾ ਨੇ ਕਿਹਾ ਗੁਰੂ ਨਾਲ ਅੱਜ ਤੱਕ ਕਿਸੇ ਨੇ ਆਪਣੇ ਨਾਲ ਭਗਤ ਨਹੀਂ ਲਾਇਆ ਜਿੰਨੇ ਭਗਤ ਹੋਏ ਨੇ ਕਿਸੇ ਨੇ ਆਪਣੇ ਨਾਲ ਭਗਤ ਨਹੀਂ ਵਰਤਿਆ ਲੱਗਦਾ ਕਿਉਂ ਨਹੀਂ ਵਰਤਿਆ ਪੰਡਤ ਸੂਰ ਛਤਰਪਤੀ ਰਾਜਾ ਭਗਤ ਬਰਾਬਰ ਬੋਲ ਕੋਏ ਸਾਰੀ ਵਰਤਿਆ ਆ ਵਿੱਚ ਡੈਫੀਨੇਸ਼ਨ ਵੀ ਸਾਨੂੰ ਕਹਿਣਗੇ ਹੰਕਾਰੀ ਆ ਭਗਤ ਬਣਦੇ ਦੱਸਦੇ ਰਹੇ ਨੇ ਇਹਨੂੰ ਕੀ ਪਤਾ ਸੀ ਮੂਰਖ ਸੀ ਇਹ ਤਾਂ ਮੂਰਖ ਸੀ ਜਿਹੜਾ ਨੇ ਨਾਲ ਭਗਤ ਲਾ ਲਿਆ ਇੱਥੇ ਪਤਾ ਲੱਗਦਾ ਮੂਰਖ ਸੀ ਇਹ ਬਦਮਾਗ ਸੀ ਭਗਤ ਕੋ ਬਜਾਵ ਗੱਲ ਹੈ ਭਗਤ ਨੂੰ ਨਾਲ ਕਿਸੇ ਨੇ ਵੀ ਨਹੀਂ ਲਾਇਆ ਦੋਇਆ ਨੇ ਲਾਇਆ ਭਗਤ ਗੁਰੂ ਘਰ ਨੇ ਲਾਇਆ ਭਗਤ ਨੂੰ ਗੁਰੂ ਘਰ ਦੇ ਭਗਤ ਲਿਖਿਆ ਉਹਨਾਂ ਨੂੰ ਬਾਣੀ ਭਗਤਾਂ ਕੀ ਚਾਹੇ ਲੋਕ ਭਗਤ ਭਗਤ ਕਹਿਣ ਲੱਗੇ ਲੋਕ ਉਦੋਂ ਪਏ ਕਹਿਣ ਲੱਗੇ ਆਪਣੇ ਆਪ ਨੂੰ ਕਿਤੇ ਨਹੀਂ ਉਹਨਾਂ ਨੇ ਭਗਤ ਕਿਹਾ ਆਪਣੇ ਆਪ ਨੂੰ ਦਾਸ ਕਿਹਾ ਉਹਨਾਂ ਨੇ ਭਗਤ ਕਿਤੇ ਗਿਆ ਅਸਲ ਜਿਹੜਾ ਦਾਸ ਕਹਿੰਦਾ ਉਹੀ ਭਗਤ ਹੁੰਦਾ ਜਿਹੜਾ ਭਗਤ ਕਿਹਾ ਉਹ ਦਾਸ ਹੋ ਨਹੀਂ ਹੁੰਦਾ ਉਹ ਤਾਂ ਹੰਕਾਰੀ ਹੁੰਦਾ ਜਿਹੜਾ ਭਗਤ ਕਹਿੰਦਾ ਹੰਕਾਰੀ ਹੁੰਦਾ ਮਹਾਹੰਕਾਰੀ ਕਿ ਛਤਰਪਤੀ ਰਾਜੇ ਦੇ ਬੜਾ ਬਣਨਾ ਚਾਹੁੰਦਾ ਨਾ ਉਹ ਪਹਿਲਾਂ ਹੀ ਜ਼ਿੰਦਗੀ 'ਚ ਆਪਣੇ ਨਾਲ ਡਿਗਰੀ ਛਤਰਪਤੀ ਰਾਜੇ ਤੋਂ ਵੱਡੀ ਲਾ ਲਈ ਅਮਰੀਕਾ ਦੇ ਰਾਸ਼ਟਰਪਤੀ ਤੋਂ ਜ਼ਿਆਦਾ ਵੱਡੀ ਡਿਗਰੀ ਲਾ ਲਈ ਉਹਨੇ ਆਪਣੇ ਨਾਲ ਪਹਿਲਾਂ ਹੀ ਉਹਨੇ ਲੰਗਰੀਆ ਉੱਤੇ ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚ ਲੰਗਰ ਹੀ ਹੈ ਵਿਚਾਰਾ ਉਹ ਇਹਦੇ ਜ਼ਿਆਦਾ ਆਦਮੀ ਰੋਟੀ ਖਾਦਾ ਰੋਜ਼ ਲੰਗਰ ਕਿੰਨੇ ਖਾਦੇ ਨੇ ਉੱਥੇ ਰੋਟੀ ਇਹਦੇ ਕੋ ਕਿੰਨੇ ਕੁ ਬੰਦੇ ਸੀ ਉਹਨਾਂ ਨੇ ਕਿਸੇ ਨੇ ਕਿਹਾ ਜੀ ਅਸੀਂ ਭਗਤ ਰੋਟੀ ਖਵਾਉਣੀ ਹੱਥ ਨਾਲ ਕਿਸੇ ਨੇ ਉਹਦੇ ਕਿਹੜਾ ਆਪਣੇ ਸੀ ਇਹ ਵੀ ਤਾਂ ਡੋਨੇਸ਼ਨ ਲੈਂਦਾ ਸੀ ਉੱਥੇ ਵੀ ਡੋਨੇਸ਼ਨ ਆਉਂਦੀ ਹੈ ਗੁਰੂ ਘਰ ਦੀ ਇਹਦੇ ਪਿਓ ਦੇ ਹਰ ਚੱਲਦੇ ਸੀ ਜਿੱਥੇ ਦਿੰਦਾ ਸੀ ਇਹ ਕਿੱਥੋਂ ਦਿੰਦਾ ਸੀ ਬਾਹਰੋਂ ਆਉਂਦੇ ਸੀ ਪਾਗਲ ਆਪਣੇ ਨਾਲ ਲਾਉਂਦੇ ਤੂੰ ਪੈਸੇ ਲੋਕਾਂ ਦੇ ਨੇ ਜਦ ਤੱਕ ਸਵਾਦੀ ਗੱਲ ਨਾ ਹੜ ਚਲਾ ਕੇ ਸਪਲਾਈ ਕਰਕੇ ਦਿੰਦਾ ਫੇਰ ਖੜਾਉਂਦਾ ਫੇਰ ਸੀ ਗੱਲ ਗੁਰੂ ਅਮਰਦਾਸ ਦੇ ਲੰਗਰ ਜੀ ਵੀ ਵਾਰੇ ਆਉਂਦੇ ਨੇ ਸੰਗਤ ਦੀ ਚੀਜ਼ ਸੰਗਤ ਦੀ ਹੈ ਭਗਤ ਤੂੰ ਬਣ ਗਿਆ ਕੁਆਲਿਟੀ ਕੀ ਸੀ ਵਿੱਚ ਕੁਆਲਿਟੀ ਕੀ ਸੀ ਅਰਦਾਲੇ ਸਾਰੇ ਜ਼ੋਰ ਤੇ ਤੇ ਜਦ ਲੜਾਈ ਹੋਈ ਸਕੂਲ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਦੋਇਆ ਨੇ ਜਿਹੜੇ ਸਾਡੇ ਚਲੇ ਗਏ ਬੰਦੇ ਵਾਲੇ ਵਾਲੇ ਕਹੇ ਜੇ ਸੀ ਉਹਦੇ ਉਥੋਂ ਪਤਾ ਲੱਗਦਾ ਨਾ ਨਾਲ ਦੇ ਬੰਦੇ ਕਿਉਂ ਲੜ ਪਏ ਉਹ ਜੀ ਸੰਗਤ ਜਿੱਦਾਂ ਜਾਇਆ ਆਪ ਸੀ ਉਹਦੇ ਦੇ ਗੱਲ ਖੁੱਲ ਗਈ ਸਾਧ ਕੋ ਮਜ਼ਾਕ ਗੱਲ ਤਾਂ ਇਹਦਾ ਕੋਈ ਗੁਰੂ ਨਾਲ ਲੈਂਦਾ ਨਾਲ ਕੋਈ ਕੁਛ ਨਾਲ ਲੈਂਦਾ ਕੋਈ ਕੁਛ ਨਾਲ ਲੈਂਦਾ ਕੋਈ ਸੰਤ ਨਾਲ ਲੈਂਦਾ ਕੋਈ ਮਹਾਪੁਰਖ ਨਾਲ ਕੋਈ ਬਰਮਗਿਆਨੀ ਨਾਲ ਲੈਂਦਾ ਮਜ਼ਾਕ ਹੈ ਇਹ ਜੁੱਤੀਆਂ ਵੀ ਤਾਂ ਹੀ ਖਾਂਦੇ ਫਿਰਦੇ ਨੇ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਲ ਸੋ ਕਰਤਾ ਕਾਦਰ ਕਰੀਮ ਕਰਤਾ ਕਾਦਰ ਹੈ ਕਾਦਰ ਕਹਿੰਦੇ ਨੇ ਜਿਹਨੇ ਕੁਦਰਤ ਦਾ ਮਾਲਕ ਕੁਦਰਤ ਦਾ ਕੰਟਰੋਲਰ ਜਿਹਦੇ ਕੰਟਰੋਲ ਹੇਠ ਕੁਦਰਤ ਹੈ ਉਹ ਕਾਦਰ ਕਰੀਮ ਕੀ ਹੁੰਦਾ ਜਿਹਦਾ ਸਾਰਿਆਂ ਤੇ ਰਹਿਮ ਕਰਮ ਸਾਰਿਆਂ ਨੂੰ ਦਿੰਦਾ ਹੀ ਦਿੰਦਾ ਦਿੰਦਾ ਹੀ ਦਿੰਦਾ ਦਿੰਦਾ ਹੀ ਦਿੰਦਾ ਕਿਸੇ ਤੋਂ ਉਹ ਤੋਂ ਜਾਣੇ 'ਚ ਕੁਝ ਨਹੀਂ ਮੰਗਦਾ ਕਰਤਾ ਕਾਦਰ ਕਰੀਬ ਦੇ ਜੀਆਂ ਰਜਿਕ ਸਮਾਏ ਦੇ ਜੀਆਂ ਰਜਿਕ ਸਮਾਏ ਸਾਰੇ ਜੀਆਂ ਨੂੰ ਰਜਿਕ ਉਹ ਦਿੰਦਾ ਕਿਉਂਕਿ ਉਹ ਰਜਿਕ ਦਿੰਦਾ ਸਾਰੇ ਜੀਆਂ ਨੂੰ ਫਿਰ ਵਿਚਾਲੇ ਦੇਣ ਵਾਲਾ ਭਗਤ ਕਿਵੇਂ ਹੋ ਗਿਆ ਜਾਂ ਫਿਰ ਉਹ ਨਹੀਂ ਦਿੰਦਾ ਆ ਬੰਦੇ ਕਹਿੰਦੀ ਹੈ ਰਿਜਕੋ ਦਿੰਦਾ ਸਾਰਿਆਂ ਨੂੰ ਉਹ ਦੂਰ ਕਿਸੇ ਤੇ ਮਿੱਟੇ ਜੇ ਦਵਾਤਾ ਜੇ ਉਹ ਲੰਗਰ ਵਰਤਾ ਤੱਕ ਕਿਸੇ ਬਾਲਟੀ ਫੜਾ ਕੇ ਕਿਸੇ ਤੋਂ ਤੋ ਭਗਤ ਹੋ ਗਿਆ ਉਹਦਾ ਹੋ ਗਿਆ ਰਿਜਕੋ ਰਿਜਕਾ ਪਰਮੇਸ਼ਰ ਦਾ ਤੇ ਜੀਆਂ ਰਿਜਕ ਸਮਾਏ ਜੇਲ ਸੱਚ ਹੈ ਇਹ ਜੇ ਸੱਚੀ ਗੱਲ ਹੈ ਤਾਂ ਵਿਚਾਲੇ ਕੋਈ ਨਹੀਂ ਦੇਣ ਵਾਲਾ ਹੈਗਾ ਫਿਰ ਨਹੀਂ ਵਿਚਾਲੇ ਕੋਈ ਦੇਣ ਵਾਲਾ ਸਾਰੇ ਜੀਆਂ ਨੂੰ ਜੇ ਰਿਜ਼ਕੋ ਦਿੰਦਾ ਹੈ ਕੱਲੇ ਆਦਮੀ ਦੀ ਗੱਲ ਨਹੀਂ ਸਾਰੇ ਜੀਆਂ ਨੂੰ ਜੀਨੇ ਅੰਡਜ ਜੇਰੇ ਜਿਸੇ ਤਾਂ ਜੋਤ ਭਜ ਸਭ ਤੇਰੇ ਕੀਏ ਜਨਤਾ ਜੇ ਸਾਰਿਆਂ ਨੂੰ ਉਹ ਦਿੰਦਾ ਨਾ ਤੇ ਫੇਰ ਕੋਈ ਲੰਗਰ ਚਲਾਉਣ ਦਾ ਮਤਲਬ ਨਹੀਂ ਰਹਿ ਗਿਆ ਲੰਗਰ ਚਲਾਇਆ ਤੇ ਕਿਸੇ ਆਦਮੀ ਕੋਈ ਸੋਚੇ ਕਿ ਮੈਂ ਲੰਗਰ ਚਲਾ ਰਿਹਾ ਮੈਨੂੰ ਇਹਦਾ ਕੋਈ ਫਲ ਮਿਲੂਗਾ ਉਹ ਬਿਲਕੁਲ ਗਲਤ ਸੋਚਦਾ ਉਹ ਹੰਕਾਰੀ ਹੋ ਜਾਊਗਾ ਅਲੱਗ ਅਲੱਗ ਇਹਦਾ ਨੂੰ ਭਰਮ ਹੋ ਜਾਊਗਾ ਅਲੱਗ ਗੱਲ ਹੈ ਤੀਰਥ ਤਪ ਦਇਆ ਦਾ ਦਾਨ ਜੇ ਕੋ ਪਾਵੇ ਚਲਕਾ ਉਹਨੂੰ ਹੰਕਾਰ ਹੋ ਜਾਣਾ ਹੰਕਾਰ ਭਰਮ ਤੋਂ ਉਹਨੂੰ ਹੁਣੇ ਹੋ ਗਿਆ ਅੰਦਰ ਮੈਂ ਚਲਾਉਣਾ ਜਿਵੇਂ ਉਹਨੂੰ ਹੋ ਗਿਆ ਸੀ ਭਗਤ ਪੂਰਨ ਜੀ ਨੂੰ ਵੀ ਮੈਂ ਭਗਤ ਹੋ ਗਿਆ ਉਹਨੂੰ ਉਹਨੂੰ ਭਰਮ ਹੋ ਗਿਆ ਸੀ ਨਾ ਇਸ ਗੱਲ ਦਾ ਉਹਦੀਆਂ ਲਿਖਤਾਂ ਪੜ੍ਹ ਕੇ ਦੇਖ ਲਓ ਕੀ ਲਿਖਿਆ ਕੱਖ ਵੀ ਨਹੀਂ ਪਤਾ ਉਹਨੂੰ ਕੀ ਹੈ ਜਿਵੇਂ ਜਿਹਾ ਉਹਦਾ ਠੀਕਾ ਵੀ ਕੀਤਾ ਕੁਝ ਨਹੀਂ ਪਤਾ ਜਿਵੇਂ ਜਿਹਾ ਕੀ ਲਿਖਿਆ ਹੈ ਭਗਤ ਹੋਵੇ ਉਹ ਗੁਰਬਾਣੀ ਦੀ ਸੋਝੀ ਨਾ ਹੋਵੇ ਕਿਵੇਂ ਹੋ ਜਾਊਗਾ ਭਗਤਾਂ ਨੇ ਤਾਂ ਗੁਰਬਾਣੀ ਲਿਖੀ ਹੈ ਉਹਨਾਂ ਨੂੰ ਗੁਰਬਾਣੀ ਦਾ ਪਤਾ ਹੀ ਨਾ ਹੋਵੇ ਵੀ ਅਰਥ ਕੀ ਨੇ ਉਹ ਭਗਤ ਹੋ ਗਿਆ ਸਾਈ ਕਾਰ ਕਮਾਉਣੀ ਹਿੰਦੂ ਮਤ ਵਾਲਾ ਭਗਤ ਹੋ ਗਿਆ ਜਾਂ ਇਹ ਹਿੰਦੂ ਦੇ ਸੀਗੇ ਹਿੰਦੂ ਮਤ ਵਾਲਾ ਭਗਤ ਹੋ ਸਕਦਾ ਜਿਹੜੇ ਹਿੰਦੂ ਮਤ ਦੇ ਭਗਤ ਨੇ ਨਾ ਉਹ ਜਿਆਦਾ ਹੋ ਸਕਦਾ ਉਹ ਪਰਪੰਚੀਆਂ ਨੂੰ ਭਗਤ ਕਹਿੰਦੇ ਨੇ ਹਿੰਦੂ ਜਿਹੜੇ ਪਰਪੰਚ ਰਾਜ ਦੇ ਨੇ ਉਹ ਭਗਤ ਨੇ ਉਹਨਾਂ ਦੇ ਸਿੱਖ ਮਤ ਵਾਲਾ ਭਗਤ ਨਹੀਂ ਹੋ ਸਕਦਾ ਗੁਰਮਤ ਵਾਲਾ ਭਗਤ ਨਹੀਂ ਹੋ ਸਕਦਾ ਅਰੇ ਉਹਦਾ ਲਿਟਰੇਚਰ ਵੀ ਸਾਰਾ ਹਿੰਦੂ ਮਤ ਵਾਲਾ ਹੀ ਹੈ ਪੜਾ ਨਹੀਂ ਹੋਣਾ ਤੁਸੀਂ ਮੈਂ ਪੜਿਆ ਸਾਰਾ ਹਿੰਦੂ ਮਤ ਛੋਟਾ ਗੁਰਮਤ ਦਾ ਦੂਰ ਦਾ ਵੀ ਵਾਸਤਾ ਨਹੀਂ ਸਾਈ ਕਾਰ ਕਮਾਵਣੀ ਤੁਰ ਛੋਡੀ ਤੰਨੇ ਪਾਏ ਸਾਈ ਕਾਰ ਕਮਾਵਣੀ ਤੁਰ ਛੋਡੀ ਤੰਨੇ ਪਾਏ ਇਹ ਉਹੀ ਕਾਰ ਕਮਾਉਂਦਾ ਸਰੀਰ ਕਰਕੇ ਜੋ ਅੰਦਰੋਂ ਮੰਨ ਲੈਂਦਾ ਪਹਿਲਾਂ ਜਿਹੜੀ ਇਸ ਪਾ ਕੇ ਛੱਡ ਦਿੱਤੀ ਜਾਂਦੀ ਹੈ ਜੋ ਫੁਰਨਾ ਹੁੰਦੀ ਜੁੜਦਾ ਹੈ ਉਹੀ ਕਾਰ ਕਮਾਉਂਦਾ ਅੰਦਰੋਂ ਫੁਰਨਾ ਉੱਠਦਾ ਧੁਰ ਧੁਰ ਮਤਲਬ ਹੁਣ ਬਾਹਰ ਨਹੀਂ ਹੈ ਧੁਰ ਕਿਤੇ ਧੁਰਾ ਕਿਸੇ ਚੀਜ਼ ਦੇ ਵੀ ਅੰਦਰ ਹੁੰਦਾ ਜ਼ਮੀਨ ਦਾ ਵੀ ਧੁਰਾ ਜਿਹਦੇ ਦੁਆਲੇ ਜ਼ਮੀਨ ਘੁੰਮਦੀ ਹੈ ਭਾਵੇਂ ਧੁਰਾ ਨਹੀਂ ਹੈ ਪਰ ਬਣਿਆ ਤਾਂ ਹੋਇਆ ਕੋਈ ਚੀਜ਼ ਆਪਣੇ ਐਕਸਲ ਦੇ ਦੁਆਲੇ ਘੁੰਮਦੀ ਹੈ ਧੁਰੇ ਦੇ ਦੁਆਲੇ ਘੁੰਮਦੀ ਧੁਰੇ ਵਾਲੀ ਜਗ੍ਹਾ ਖੜੀ ਹੁੰਦੀ ਹੈ ਧੁਰੇ ਵਾਲੀ ਜਗ੍ਹਾ ਰੁਕੀ ਹੁੰਦੀ ਹੈ ਤੁਰਕੀ ਬਾਣੀ ਦਾ ਵੀ ਮਤਲਬ ਇਹੀ ਹੈ ਤੁਰ ਅੰਤਰ ਆਤਮਾ ਚ ਜਿਹੜੀ ਗੱਲ ਉੱਠਦੀ ਹੈ ਨਾ ਉਹ ਤੁਰਕੀ ਬਾਣੀ ਆਤਮਾ ਦੇ ਅੰਦਰੋਂ ਅੰਦਰੋਂ ਜਿਹੜੀ ਗੱਲ ਇਹਦੇ ਪੈਦਾ ਹੁੰਦੀ ਹੈ ਨਾ ਅੰਦਰੋਂ ਕਹੀ ਨਾ ਉਪਜੈ ਉਪਜੀ ਜਾਣਾ ਜਿਹਦੇ ਦੇ ਅੰਦਰੋਂ ਉਪਜਦੀ ਹੈ ਉਸ ਨੂੰ ਮੰਨ ਕੇ ਤਾਂ ਚੱਲਦਾ ਹੈ ਜਿਹੜੀ ਗੁਰਬਾਣੀ ਸੁਣਦਾ ਉਹਨੂੰ ਮੰਨ ਕੇ ਨਹੀਂ ਚੱਲਦਾ ਇਹ ਬਿਮਾਰੀ ਹੈ ਨੂੰ ਕਹੀ ਹੋਈ ਗੱਲ ਜਿਹੜੀ ਹੈ ਨੂੰ ਉਹ ਨਹੀਂ ਇਹਦੇ ਅੰਦਰ ਜੜ ਫੜਦੀ ਉਪਜਦੀ ਕਹੀ ਨਾ ਉਪਜੈ ਉਪਜੀ ਜਾਣਾ ਭਾਵ ਅਭਾਵ ਵੀ ਹੋਣਾ ਇਹਨੂੰ ਇਹ ਨਹੀਂ ਪਤਾ ਆਪਣੇ ਨਫੇ ਨੁਕਸਾਨ ਤੇ ਸਮਝ ਨਹੀਂ ਜਿਹੜੀ ਇਹਦੇ ਅੰਦਰੋਂ ਪੈਦਾ ਹੁੰਦੀ ਹੈ ਗੱਲ ਕਈ ਵਾਰ ਇਹਦੇ ਨੁਕਸਾਨ ਕਰਨ ਵਾਲੀ ਹੁੰਦੀ ਹੈ ਪਰ ਫਿਰ ਵੀ ਉਹਦੀ ਮਗਲ ਲੱਗਦਾ ਉਹੀ ਕਰਦਾ ਜਿਹੜੀ ਇਹਨੂੰ ਕਹੀ ਜਾਂਦੀ ਹੈ ਵੀ ਆ ਨਾ ਕਰ ਆ ਕਰ ਉਹਨੂੰ ਤਾਂ ਨਹੀਂ ਮੰਨਦਾ ਇਹਨੂੰ ਉਹ ਨਫੇ ਵਾਲੀ ਲੱਗਦੀ ਹੈ ਆ ਨੁਕਸਾਨ ਵਾਲੀ ਆਪਣੀ ਪੈਦਾ ਕੀਤੀ ਹੋਈ ਚੀਜ਼ ਨੂੰ ਚੰਗੀ ਸਮਝਦਾ ਆਪਣੀ ਅੰਦਰੋਂ ਜਿਹੜੀ ਖਿਆਲ ਪੈਦਾ ਹੋਇਆ ਨਾ ਆਪਣੀ ਪੈਦਾ ਕੀਤੀ ਜਾਈ ਨੂੰ ਜਿਹੜੀ ਅੰਦਰੋਂ ਪੈਦਾ ਕੀਤੀ ਹੈ ਗੱਲ ਉਹਦੀ ਰੱਖਿਆ ਕਰਦਾ ਉਹਦੇ ਮਗਰ ਭਜਦਾ ਉਹਦੀ ਉਹ ਪਾਲਣਾ ਕਰਦਾ ਜੋ ਆਪਣੇ ਅੰਦਰੋਂ ਖਿਆਲ ਪੈਦਾ ਹੋਇਆ ਕਹੀ ਜਾਵੇ ਤੂੰ ਆਦਮੀ ਨੁਕਸਾਨ ਹੋਇਆ ਤੇ ਭਾਵੇਂ ਮੰਨ ਲਵੇ ਵੀ ਆ ਗਲਤੀ ਹੋ ਗਈ ਪਰ ਪਹਿਲਾਂ ਨਹੀਂ ਮੰਨਦਾ ਪਹਿਲਾਂ ਉਸੇ ਦੇ ਜਿੱਦ ਕਰਦਾ ਇਹਦਾ ਸੁਭਾਅ ਹੈ ਇਹ ਮਨਮੁਖਾ ਸੁਭਾਅ ਹੈ ਸਾਈ ਕਾਰਕ ਮਾਵਣੀ ਤੁਰ ਛੋਟੀ ਕੰਨਾ ਕੋਈ ਕਾਰਨ ਕਾਰਕ ਹੁੰਦਾ ਕਿੰਨਾ ਪਾਏ ਜਿਹੜੀ ਆਪਣੀ ਮਰਜ਼ੀ ਉੱਠਦੀ ਹੈ ਪੈਦਾ ਹੁੰਦੀ ਹੈ ਜੋ ਮਰਜ਼ੀ ਇਹਦੀ ਪੈਦਾ ਹੁੰਦੀ ਹੈ ਮਰਜ਼ੀ ਜੀ ਗੱਲ ਆਉਂਦੀ ਹੈ ਉਹ ਜੇ ਘਰ ਹੁੰਦਾ ਸੁਰੋਤਰ ਸ਼ਰਤੀ ਜਿਹੜੀ ਪਾਕੇ ਉਤਰ ਜਾਂਦੀ ਜੋ ਖਿਆਲ ਅੰਦਰੋਂ ਪੈਦਾ ਹੋਇਆ ਉਹਦੇ ਬਗਲ ਜਾਂਦਾ ਕਿੰਨਾ ਪਾਏ ਹਾਂ ਤੁਰ ਛੋਟੀ ਕੰਨਾ ਪਾਏ ਕਿੰਨਾ ਪਾਏ ਮਾਨਾ ਜਿਤਨ ਇਕੱਠਾ ਹੋ ਕੇ ਮਨ ਚਿੱਤ ਚ ਨੇ ਫੈਸਲਾ ਲੈ ਲਿਆ ਸਿੱਧੇ ਫੈਸਲਾ ਗਲਤ ਲੈਂਦੇ ਨੇ ਗਲਤ ਵੀ ਲੈਂਦੇ ਨੇ ਠੀਕ ਵੀ ਲੈਂਦੇ ਨੇ ਕਈ ਗੱਲਾਂ ਆਪਣੀਆਂ ਠੀਕ ਹੋ ਜਾਂਦੀਆਂ ਕਈ ਗਲਤ ਹੋ ਜਾਂਦੀ ਨੇ ਕਰਦਾ ਤਾਂ ਉਹੀ ਹੈ ਨਾਨਕ ਏਕੀ ਬਾਹਰੀ ਔਰ ਦੂਜੀ ਨਹੀਂ ਜਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਹੀਂ ਜਿਹੜੀ ਇੱਕ ਇੱਕਤਾ ਹੈ ਨਾ ਇੱਕਤਾ ਇੱਕਤਾ ਏਕਤਾ ਤੇ ਬਿਨਾਂ ਦੂਜੀ ਜਗ੍ਹਾ ਦੀ ਨਹੀਂ ਕਿਤੇ ਜਿੱਦੀ ਵੱਖਰੀ ਸੋਚ ਨੂੰ ਕਿਤੇ ਟਿਕਾਣਾ ਨਹੀਂ ਹੈ ਸਮਾਜ ਦੀ ਜਿਹੜੀ ਸੋਚ ਹੈ ਜਿਹੜੇ ਸਮਾਜ ਦੀ ਸੋਚ ਨਾਲ ਚੱਲਦੇ ਨੇ ਲੋਕ ਉਹਨਾਂ ਨੂੰ ਸ਼ਰੀਫ ਆਦਮੀ ਬਣਾਇਆ ਜਾਂਦਾ ਸਮਾਜ ਸਮਾਜ ਦੀ ਗੱਲ ਕਰ ਲੈਣੇ ਪਹਿਲਾਂ ਸਮਾਜ ਦੇ ਨਾਲ ਜਿਹੜੇ ਲੋਕ ਚੱਲਦੇ ਨੇ ਸਮਾਜ ਦੇ ਨਿਯਮਾਂ ਦੇ ਅਨੁਸਾਰ ਚੱਲਦੇ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਨੇਕ ਸ਼ਰੀਫ ਸਿਆਣੇ ਸੁਣੇ ਵਧੀਆ ਆਦਮੀ ਬਣੇ ਜਿਹੜੇ ਗੁਰਮਤਿ ਅਨੁਸਾਰ ਚੱਲਦੇ ਨੇ ਲੋਕ ਉਹਨਾਂ ਨੂੰ ਇੱਥੇ ਯਾਰ ਉੱਥੇ ਸੱਚਖੰਡ ਦੋਈ ਜਗ੍ਹਾ ਠੀਕ ਬਣੇ ਜਾਂਦੇ ਕਈ ਗੱਲਾਂ ਸਾਡੀਆਂ ਸਮਾਜ ਦੀਆਂ ਸੱਚਖੰਡ 'ਚ ਨਹੀਂ ਬਣਦੀਆਂ ਜਾਂਦੀਆਂ ਠੀਕ ਇੱਥੇ ਠੀਕ ਨੇ ਉੱਥੇ ਨਹੀਂ ਵਧੀਆ ਜਾਂਦੇ ਪਰ ਜਿਹੜਾ ਚੱਲਦਾ ਗੁਰਮਤ ਅਨੁਸਾਰ ਉਹ ਇੱਥੇ ਦੀ ਸਮਾਜ ਤਾਂ ਬੰਦੀ ਉਹ ਹੈ ਜੰਗਾ ਉਹ ਸੱਚਖੰਡ ਵਾਲੀ ਸਮਾਜ ਨੂੰ ਚੰਗਾ ਹੀ ਮੰਦੀ ਹੈ ਉਹ ਇੱਥੇ ਯਾਰ ਉੱਥੇ ਦੋਏ ਜਗ੍ਹਾ ਚੰਗਾ ਮੰਨਿਆ ਜਾਂਦਾ ਭਗਤਾਂ ਨੂੰ ਦੋਏ ਜਗ੍ਹਾ ਚੰਗਾ ਮੰਨਿਆ ਗਿਆ ਇੱਥੇ ਵੀ ਉੱਥੇ ਵੀ ਪਰ ਜਿਹੜੇ ਸਮਾਜਿਕ ਲੋਕ ਨੇ ਚੰਗੇ ਨੇ ਉਹਨਾਂ ਨੂੰ ਇੱਥੇ ਦੇ ਸਮਾਜ ਚੰਗਾ ਮੰਨਦੀ ਹੈ ਇੱਥੇ ਦੇ ਸਮਾਜ ਦਾ ਭਗਤ ਪੂਰਨ ਨੂੰ ਚੰਗਾ ਮੰਨ ਸਕਦੀ ਹੈ ਕਹਿ ਸਕਦੀ ਹੈ ਵੀ ਭਗਤ ਹੈ ਸੱਚਖੰਡ ਦੇ ਉਹਦੀ ਕੋਈ ਭਗਤ ਨਹੀਂ ਬਣਿਆ ਜਾ ਸਕਦਾ ਮੈਂ ਸੱਚਖੰਡ ਦੇ ਆਧਾਰ ਤੇ ਗੱਲ ਕੀਤੀ ਹੈ ਭਗਤ ਨਹੀਂ ਸੀ ਸੰਸਾਰ ਦੇ ਲੋਕ ਜੋ ਮਰਜ਼ੀ ਕਹਿੰਦੇ ਇਹਨਾਂ ਦਾ ਕੀ ਇਹਨਾਂ ਦਾ ਭਗਤੀ ਦਾ ਸਰਟੀਫਿਕੇਟ ਹੈ ਉਹ ਦਰਗਾਹ ਜਿਹੜੀ ਪ੍ਰਵਾਨ ਮੈਂ ਦਰਗਾਹ ਦੀ ਗੱਲ ਕੀਤੀ ਹੈ ਦਰਗਾਹ ਦੇ ਹਿਸਾਬ ਨਾਲ ਭਗਤ ਨਹੀਂ ਹੈ ਦਰਗਾਹ ਦੇ ਹਿਸਾਬ ਨਾਲ ਪਰਪੰਚ ਹੈ ਇੱਥੇ ਦੇ ਲੋਕ ਜੋ ਮਰਜ਼ੀ ਟਿੱਕੇ ਦੇ ਜਾਂਦੇ ਨੇ ਲੱਗੀ ਇਹਦਾ ਜਿਹਨੂੰ ਰਾਜਾ ਬੰਦੇ ਨੇ ਦਰਗਾਹ ਜੋ ਰਾਜਾ ਦੀ ਮੰਨਿਆ ਜਾਂਦਾ ਸੰਸਾਰ ਦਾ ਜਿਹੜਾ ਫੈਸਲਾ ਆਪਣਾ ਸਮਾਜ ਦਾ ਫੈਸਲਾ ਸਮਾਜ ਦੇ ਵੀ ਅਟੜ ਸਮਾਜਾਂ ਨੇ ਆਪਣੀ ਸਮਾਜ ਦੇ ਆਪਣੇ ਦਿੱਤੇ ਹੋਏ ਨੇ ਸਮਾਜ ਦਾ ਬਦਲਦੀ ਰਹਿੰਦੀ ਹੈ ਸਮਾਜ ਦੇ ਵਿੱਚ ਧਰਮ ਵੀ ਤਰੱਕੀ ਕਰਦਾ ਰਹਿੰਦਾ ਸਮਾਜ ਦੇ ਜਿਹੜੇ ਪਿਛਲੇ ਧਰਮ ਸੀ ਉਹ ਛੱਡ ਦਿੱਤੇ ਨਵੇਂ ਅਪਣਾਉਣੇ ਧਰਮ ਵੀ ਡਿਵੈਲਪ ਕਰਦਾ ਰਹਿੰਦਾ ਸਮਾਜ ਦਾ ਗਿਆਨ ਵੀ ਡਿਵੈਲਪ ਹੁੰਦਾ ਰਹਿੰਦਾ ਸਮਾਜ ਦੇ ਨਿਯਮ ਵੀ ਡਿਵੈਲਪ ਹੁੰਦੇ ਰਹਿੰਦੇ ਨੇ ਸਮਾਜ ਦੀ ਸੋਚ ਵੀ ਬਦਲਦੀ ਰਹਿੰਦੀ ਹੈ ਪਰ ਸੱਚਖੰਡ ਦੀ ਸੋਚ ਨਹੀਂ ਬਦਲਦੀ ਉਹ ਸਟੈਂਡਰਡ ਦੀ ਸੋਚ ਹੈ ਸੰਸਾਰ ਦੀ ਸਟੈਂਡਰਡ ਦੀ ਸੋਚ ਨਹੀਂ ਹੈ ਸੰਸਾਰ ਦੇ ਵਿੱਚ ਕਿਸੇ ਕੋ ਪੂਰਨ ਬੁੱਧ ਨਹੀਂ ਹੈ ਜਿਹਦਾ ਕੋ ਪੂਰਨ ਬੁੱਧਾ ਭਗਤ ਪੂਰਨ ਬੁੱਧ ਸਾਰੇ ਭਗਤਾਂ ਦੀ ਪੂਰਨ ਬੁੱਧ ਪੂਰਨ ਬੁੱਧ ਤੇ ਅੱਗੇ ਇੱਕ ਬੁੱਧ ਹੋ ਜਾਂਦੀ ਹੈ ਸਾਰੀ ਦੀ ਇੱਕੋ ਸਟੈਂਡਰਡ ਹੋ ਜਾਂਦਾ ਇੱਕੋ ਸਟੈਂਡਰਡ ਦੀ ਗੱਲ ਕਰਦੇ ਸੱਚਾ ਝੂਠ ਦੀ ਪਛਾਣ ਹੋ ਜਾਂਦੀ ਹੈ ਗਲਤ ਔਰ ਠੀਕ ਦੀ ਪਛਾਣ ਹੋ ਜਾਂਦੀ ਉਹ ਤਕੜੀ ਤੇ ਸੋਲੀ ਹੈ ਨਾ ਉਹ ਅਜਾ ਤਕੜੀ ਤੇ ਤੋਲੀਏ ਨਾ ਸਭ ਤੋਂ ਪੂਰਾ ਆਪੋ ਹੋਵੇ ਘਟ ਨਾ ਕੋ ਆਖੈ ਉਹ ਭਗਤ ਇਸ ਕਰਕੇ ਹੋ ਗਿਆ ਆਪਣੇ ਆਪ ਨੂੰ ਪੂਰਾ ਮੰਨ ਲਿਆ ਭਗਤ ਕਹਾ ਲਿਆ ਲਿਖਤਾ ਆਪੋ ਹੋ ਗਿਆ ਨਾ ਪੂਰਾ ਸਭ ਤੋਂ ਪੂਰਾ ਆਪੋ ਹੋਵੇ ਘਟ ਨਾ ਕੋ ਆਖੈ ਪਤ ਪਰਵਾਣਾ ਪਾਛੇ ਪਾਈਏ ਤਾਂ ਨਾਨਕ ਤੋਂ ਲੈ ਜਾ ਪੈਦਾ ਪਾਇਆ ਨਾ ਬੱਟਾ ਗੁਰਬੰਤ ਦਾ ਤਾਂ ਸਾਹਿਬ ਹੋਇਆ ਭਗਤ ਨਹੀਂ ਸੀ ਉਹ ਬੱਟਾ ਪਾ ਕੇ ਦੇਖਿਆ ਨਾ ਮੈਂ ਗੁਰਬਾਣੀ ਦਾ ਨਾਨਕ ਦਾ ਆਪਣੇ ਆਪ ਨੂੰ ਭਗਤ ਕਹਿਣਾ ਨਹੀਂ ਉਹ ਕਹਦੇ ਕਹਿੰਦਾ ਨਾ ਦਸੇ ਗੁਰੂ ਭਗਤ ਨਹੀਂ ਕਹਿੰਦੇ ਅਸੀਂ ਗੁਰੂ ਕਹਿੰਦੇ ਉਹ ਦਾਸ ਕਹਿੰਦੇ ਨੇ ਹੁਣ ਬੋਲੀ ਹੋ ਗਈ ਸਾਨੂੰ ਵੀ ਕਹਿਣਾ ਪੈ ਜਾਂਦਾ ਉਹ ਬੋਲੀ ਬੋਲਣੀ ਪੈ ਜਾਂਦੀ ਗੁਰੂ ਦਾ ਵੈਸੇ ਪਰਮੇਸ਼ਰ ਹੈ ਗੁਰਮਤ ਅਨੁਸਾਰ ਚਾਹੇ ਲੋਕ ਉਹਨਾਂ ਨੂੰ ਗੁਰੂ ਕਹਿੰਦੇ ਸੀ ਉਹ ਨਾ ਗੁਰੂ ਕਹਾਏ ਨੇ ਨਾ ਭਗਤ ਕਹਾਏ ਅਸੀਂ ਜੋ ਮਰਜੀ ਕਹੀਏ ਉਹ ਤਾਂ ਨਹੀਂ ਕਹਾਏ ਉਹਨਾਂ ਦਾ ਸਭੋ ਗਿਆ ਜੋ ਮੋਕੋ ਪਰਮੇਸ਼ਰ ਉਚਰੇ ਤੇ ਸਭ ਨਰਕੁੰਡ ਵਿੱਚ ਪਰੇ ਬਹਿਉ ਪਰਮਪੁਰਖ ਦਾ ਦਾਤਾ ਦੇਖਣ ਆਇਓ ਜਗ ਤਮਾਸ਼ਾ ਉਹਦੇ ਬਾਵਜੂਦ ਵੀ ਜੇ ਅਸੀਂ ਮੂਰਖ ਬਣ ਕੇ ਕਹੀ ਜਾਈਏ ਤੇ ਸਾਡੀ ਮੂਰਖਤਾ ਹੋਈ ਨਾ ਇਹ ਉਹ ਤਾਂ ਆਪਣੇ ਆਪ ਭਗਤ ਲਗਾ ਰਿਹਾ ਆਪਣੇ ਆਪ ਜਿਉਂਦਾ ਹੀ ਖੁਸ਼ ਹੁੰਦਾ ਸੀ ਭਗਤ ਕਹੇ ਤੇ ਉਹਦੇ ਯਾਰ ਇਹਨਾਂ ਦੇ ਵਿੱਚ ਇਹ ਫਰਕ ਹੈ ਬੱਟਾ ਜਦ ਪਾਇਆ ਉਹਨਾਂ ਨੇ ਆਪ ਲਿਖਿਆ ਇਹ ਸਭ ਤੋਂ ਪੂਰਾ ਆਪੋ ਹੋਵੇ ਕੋਈ ਆਪਣੇ ਆਪ ਨੂੰ ਬ੍ਰਹਮ ਨਹੀਂ ਕਰ ਬੋਲ ਨਹੀਂ ਲੱਗਿਆ ਬ੍ਰਹਮ ਗਿਆਨੀ ਹੈ ਐਸਾ ਜਿਹੜੇ ਬੋਲ ਲਾਉਂਦੇ ਨੇ ਸਾਰੇ ਉਸ ਦੇ ਚਾਹੇ ਨੇ ਆਪੇ ਆਪੇ ਪੂਰੇ ਹੋ ਗਏ ਆਪੇ ਸਾਡੀ ਬੀੜ ਦੇ ਲਿਆ ਭਗਤਾਂ ਨੂੰ ਘਟਣਾ ਪਊ ਆਖਰ ਕੋਈ ਘਟ ਕਹੁੰਦਾ ਹੀ ਨਹੀਂ ਜਦੋਂ ਵੱਟਾ ਪੈਂਦਾ ਹੈ ਪਤ ਪ੍ਰਵਾਣਾ ਪ੍ਰਵਾਣਾ ਪਤ ਪ੍ਰਵਾਣਾ ਗੁਰਬਾਣੀ ਜਿਹੜੀ ਪ੍ਰਵਾਣ ਕਿਵੇਂ ਪ੍ਰਵਾਣ ਹੁੰਦਾ ਕੌਣ ਪ੍ਰਵਾਣ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਾ ਮਾਨ ਪੰਜੇ ਸੋਹੇ ਦਰ ਰਾਜਾਨ ਠੀਕ ਹੈ ਪੰਚਾਂ ਦਾ ਗੁਰੇ ਧਿਆਨ ਹੀ ਸ਼ਰਤ ਇੱਕੋ ਗਿਆਨ ਹੋਵੇ ਇੱਕੋ ਧਿਆਨ ਹੋਵੇ ਇੱਕ ਗਿਆਨ ਇੱਕ ਧਿਆਨ ਦੀ ਹੈ ਕਿਸੇ ਦਾ ਵੀ ਸਤਾ ਸੰਤਾਂ ਨੂੰ ਬਣਾ ਕੇ ਦੇਖ ਲੋ ਵੱਖਰੀ ਵੱਖਰੀ ਗੱਲ ਹੈ ਨਾ ਗਿਆਨ ਇੱਕ ਨਾ ਧਿਆਨ ਇੱਕ ਗਿਆਨ ਧਿਆਨ ਦੋਹਾਂ ਦਾ ਇੱਕ ਨਹੀਂ ਹੈ ਸਾਰਿਆਂ ਦਾ ਇੱਕ ਜਿਹਦਾ ਗਿਆਨ ਧਿਆਨ ਭਗਤਾਂ ਦਾ ਗਿਆਨ ਧਿਆਨ ਇੱਕ ਗਿਆਨ ਵੀ ਹੋਈ ਹੈ ਧਿਆਨ ਵੀ ਹੋਈ ਹੈ ਕੀ ਆਤਮ ਧਿਆਨੀ ਨੇ ਸਾਰੇ ਬ੍ਰਹਮ ਗਿਆਨੀ ਨੇ ਔਰ ਆਤਮ ਤੇ ਨੇ ਆਤਮ ਗਿਆਨੀ ਨੇ ਔਰ ਆਤਮ ਤੇ ਨੇ ਨਾ ਇਹਨਾਂ 'ਚ ਕੋਈ ਆਤਮ ਗਿਆਨੀ ਹੈ ਨਾ ਕੋਈ ਆਤਮ ਤੇ ਹੈ ਇਹ ਪਤ ਪਰ ਬਣ ਪਿੱਛੇ ਪਾ ਕੇ ਦੇਖ ਲਓ ਪਤਾ ਲੱਗ ਜੂਗਾ ਕੌਣ ਸਾ ਕੌਣ ਕਿੱਥੇ ਹੈ ਕਿਹਦੇ ਪਾਣੀ 'ਚ ਉਹ ਬੱਟਾ ਪਾ ਕੇ ਦੇਖਿਆ ਵੀ ਭਗਤ ਵਾਲਾ ਹੈ ਉਹ ਜੇ ਭਗਤ ਹੁੰਦਾ ਪਹਿਲੀ ਗੱਲ ਆਪਣੇ ਆਪ ਨੂੰ ਭਗਤ ਨਹੀਂ ਸੀ ਲਿਖਦਾ ਨਾ ਕਹੋ ਕਹੋਦਾ ਪਹਿਲੀ ਦਾ ਸ਼ਰਤ ਇਹੀ ਹੈ ਕੋਈ ਚਾਹੇ ਕਹੀ ਜਾਵੇ ਪਿਆਸੇ ਕੋਈ ਕਹੀ ਜਾਵੇ ਪਿਆਸੇ ਹੀ ਜਾਵੇ ਨਾਨਕ ਇੱਕ ਹੀ ਬਾਹਰ ਯਾਰ ਦੂਜੀ ਨਹੀਂ ਜਾਏ ਇੱਕ ਹੀ ਬਾਹਰ ਦੂਜੀ ਕੋਈ ਜਗ੍ਹਾ ਜਿਆਦਾ ਨੇ ਇੱਕ ਹੋ ਜਾਣਾ ਇੱਕ ਹੋ ਕੇ ਰਹਿ ਜਾਣਾ ਬਸ ਫੇਰ ਇਹਨੂੰ ਕੁਝ ਨਹੀਂ ਹੁੰਦਾ ਤੇਰੇ ਇਹ ਜਗ੍ਹਾ ਵਾਲਾ ਹੀ ਹੈ ਇਹ ਉਹਦਾ ਹੈ ਜੇ ਤੂੰ ਜੇ ਹੋ ਗਿਆ ਦੋ ਰਹਿ ਹੀ ਨਹੀਂ ਜੇ ਤੂੰ ਬੇੜਾ ਹੋ ਰਹਾ ਹੈ ਤਾਂ ਸਭ ਜਗਤ ਤੇਰਾ ਹੋ ਜਾਂ ਸਭ ਜਗਤ ਤੇਰਾ ਹੋ ਫਿਰ ਸਾਰੀ ਜਗ੍ਹਾ ਇਹਦੀ ਹੈ ਜਿਹੜੀ ਇੱਕ ਹੀ ਬਾਹਰੀ ਹੈ ਉਹਨੂੰ ਕਿਤੇ ਜਗ੍ਹਾ ਨਹੀਂ ਉਹਦੇ ਖਤਰ ਕੋਈ ਟਿਕਾਣਾ ਨਹੀਂ ਜਿਹੜੀ ਇੱਕ ਹੀ ਬਾਹਰੀ ਹੈ ਉਹਦੇ ਵਾਲੇ ਪਾਸੇ ਕੋਈ ਜਗ੍ਹਾ ਨਹੀਂ ਕਿਤੇ ਉਹ ਭਟਕੂ ਹੈ ਭਟਕੂ ਸਾਰੇ ਜਿਹੜੀ ਇੱਕ ਤਾਂ ਜਾ ਗਈ ਉਹਦੇ ਸਾਰੀ ਜਗ੍ਹਾ ਉਹਦੀ ਕਿਤੇ ਫਿਰ ਇੱਕ ਹੀ ਬਾਹਰੀ ਪਰ ਦੂਜੀ ਨਹੀਂ ਜਾਏ ਇੱਕ ਹੀ ਬਾਹਰੀ ਹੈ ਜਿਹੜੀ ਉਹਦੇ ਵਾਸਤੇ ਕੋਈ ਜਗ੍ਹਾ ਨਹੀਂ ਇੱਕ ਹੀ ਦੇ ਵਿੱਚ ਸਾਰੀ ਉਹ ਜਗ੍ਹਾ ਹੈ ਇਕਤਾ ਦਾ ਜਿੱਥੇ ਇਕਤਾ ਭੰਗ ਹੋ ਗਈ ਉੱਥੇ ਮਨ ਭਟਕੂਗਾ ਭਟਕਦਾ ਹੀ ਰਹੂਗਾ ਕਿਤੇ ਠਿਕਾਣਾ ਨਹੀਂ ਇਹਨੂੰ ਜੇ ਮਨ ਕਿੱਥੇ ਚਲੇ ਜਾਂਦਾ ਭਟਕ ਕੇ ਪਰਦੇਸ ਮਨ ਪਰਦੇਸੀ ਥੇ ਜੇ ਦੀਏ ਸਭ ਦੇਸ ਪਰਾਇਆ ਆਪਣਾ ਕੁਝ ਵੀ ਨਹੀਂ ਉੱਥੇ ਪਰਾਇਆ ਦੇਸ਼ ਰਹਿੰਦਾ ਦੇਸ ਪਰਾਇਆ ਆਪਣਾ ਤਾਂ ਕੁਝ ਵੀ ਨਹੀਂ ਉੱਥੇ ਜਿੱਥੇ ਆਪਣਾ ਕੁਝ ਨਹੀਂ ਉੱਥੇ ਭਟਕਣਾ ਜਿੱਤੇ ਆਪਣਾ ਦੇਸ਼ ਹੈ ਜਿਹੜਾ ਸੱਚਖੰਡ ਉਹ ਉਹਦੇ ਅਧੀਨ ਹੀ ਹੈ ਇਹ ਫਿਰ ਉਹਦਾ ਹੀ ਆ ਡਾਕੂ ਆ ਡਾਕੂ ਉਹਦਾ ਹੀ ਆ ਰਾਜ ਉਹਨਾਂ ਦਾ ਫਿਰ ਤੇ ਸੋ ਕਰੇ ਜੋ ਤਸਰੇ ਜਾਏ ਸੋ ਕਰੇ ਜੋ ਤਸਰੇ ਜਾਏ ਫੇਰ ਤਾਂ ਜੋ ਰਜਾ ਦੇ ਵਿੱਚ ਜਿਹੜਾ ਰਹਿੰਦਾ ਹੈ ਜਦ ਏਕਤਾ ਦੇ ਵਿੱਚ ਆਉਂਦਾ ਹੈ ਫਿਰ ਉਹ ਕੁਝ ਕਰਦਾ ਹੈ ਜੋ ਉਹਦੀ ਰਜਾ ਭਾਣੇ ਚ ਰਹਿੰਦਾ ਹੈ ਪਾਣੇ 'ਚ ਰਹਿ ਕੇ ਜਿਹੜਾ ਚੱਲਣਾ ਉੱਥੇ ਤਰ ਪਾਣੇ 'ਚ ਰਹਿ ਕੇ ਜੇ ਚੱਲਦਾ ਜੋ ਸੋ ਕਰੇ ਜੋ ਤਿਸੈ ਤੇ ਪਰਮੇਸ਼ਰ ਦੀ ਰਜਾ ਉਹੀ ਜੇ ਕਰਦਾ ਹੈ ਉਹਦੇ ਅਨਸਾਰ ਪਾਣਾ ਨੂੰ ਪੁੱਛਾ ਲੱਗਦਾ ਫਿਰ ਏਕਤਾ ਦੇ ਘਰ ਚ ਹੈ ਫਿਰ ਏਕਤਾ ਦੇ ਘਰ ਚ ਹੈ ਜੋ ਪਾਣਾ ਸੱਚਖੰਡ ਦਾ ਸਾਰਿਆਂ ਨੂੰ ਮਿੱਠਾ ਲੱਗਦਾ ਹੈ ਵੀ ਮਿੱਠਾ ਲੱਗਦਾ ਆਪਣੀ ਇੱਛਾ ਹਰੇਕ ਨੂੰ ਮਿੱਠੀ ਲੱਗਦੀ ਹੈ ਜਿਹੜੀ ਆਪਣੇ ਅੰਦਰ ਇੱਛਾ ਪੈਦਾ ਹੁੰਦੀ ਹੈ ਨਾ ਸਾਰਿਆਂ ਨੂੰ ਮਿੱਠੀ ਲੱਗਦੀ ਹੈ ਚਾਹੇ ਉਹ ਗਲਤ ਹੋਵੇ ਚਾਹੇ ਠੀਕ ਹੋਵੇ ਉਹ ਲੱਗ ਲੱਗ ਮਿੱਠੀ ਲੱਗਦੀ ਹੈ ਆਪਣੇ ਅੰਦਰੋਂ ਜੋ ਗੱਲ ਪੈਦਾ ਹੁੰਦੀ ਹੈ ਸਾਰਿਆਂ ਨੂੰ ਮਿੱਠੀ ਲੱਗਦੀ ਹੈ ਚਾਹੇ ਪੁੱਠੀ ਹੋਵੇ ਦੂਏ ਨੂੰ ਲੱਗੇ ਨਾ ਲੱਗੇ ਇਸ ਕਰਕੇ ਮਜਬੂਰੀ ਹੈ ਉਹਨੂੰ ਇਹ ਬੂਰੇ ਲਿਆਉਂਦਾ ਉਹੀ ਕਰਦੀ ਜਿੰਦਾ ਜਦੋਂ ਪਰਮੇਸ਼ਰ ਦੀ ਇੱਛਾ ਪਾਣੀ ਨੂੰ ਮੰਨਦਾ ਹੈ ਫਿਰ ਸੋਨਾ ਬਣ ਜਾਂਦਾ ਹੈ ਫਿਰ ਆਪਣੀ ਇੱਛਾ ਦੇ ਅੰਦਰ ਪੈਦਾ ਹੀ ਨਹੀਂ ਪਤਾ ਵੀ ਆਪਣੀ ਇੱਛਾ 'ਚ ਦੁੱਖ ਹੈ ਸਾਰੇ ਦੁੱਖ ਭੋਗਦੇ ਨੇ ਆਪਣੀ ਇੱਛਾ 'ਚੋਂ ਇਹ ਅਸਲ 'ਚ ਜਿਹੜੇ ਦੁੱਖ ਪੈਦਾ ਹੁੰਦੇ ਨੇ ਮਨ ਦੇ ਵਿੱਚੋਂ ਪੈਦਾ ਹੁੰਦੇ ਨੇ ਮਨ 'ਚ ਕਦੇ ਸੁਖ ਨਹੀਂ ਪੈਦਾ ਹੋਇਆ ਮਨ 'ਚੋਂ ਕਦੇ ਸੁਖ ਨਹੀਂ ਪੈਦਾ ਹੋਇਆ ਮਨ 'ਚੋਂ ਹਮੇਸ਼ਾ ਦੁੱਖ ਪੈਦਾ ਹੁੰਦਾ ਇਹ ਗੱਲ ਦੀ ਜੇ ਸਮਝ ਆ ਜਾ ਤਾਂ ਮਨ ਚੋਂ ਕੁਝ ਵੀ ਪੈਦਾ ਕਰਨਾ ਛੱਡ ਦਿੰਦਾ ਚਿੱਤ ਵਿੱਚੋਂ ਸੁਖ ਪੈਦਾ ਹੁੰਦਾ ਹੈ ਚਿੱਤ ਦੀ ਇੱਛਾ ਸੁਖਦਾਇਕ ਹੈ ਮਨ ਦੀ ਇੱਛਾ ਦੁਖਦਾਇਕ ਹੈ ਇਸ ਕਰਕੇ ਮਨ ਦੀ ਇੱਛਾ ਤਿਆਗੇ ਮਨ ਕੀ ਮਤ ਤਿਆਗੀ ਤਿਆਗੀ ਜਾਵੇ ਜੇ ਫਿਰ ਚਿੱਤ ਵਿੱਚੋਂ ਇੱਛਾ ਜੋ ਪੈਦਾ ਹੋਊਗੀ ਉਹ ਸੁਖਦਾਇਕ ਰਹੇਗੀ ਉਹ ਪਾਣਾ ਹੀ ਹੁੰਦਾ ਪੂਰਨ ਹੋਏ ਸਿੱਧ ਕੀ ਇੱਛਾ ਸਿੱਧ ਕੀ ਇੱਛਾ ਹਮਰੀ ਕਰੋ ਹਾਥ ਰੱਛਾ ਪੂਰਨ ਹੋਏ ਸਿੱਧ ਕੀ ਇੱਛਾ ਮੇਰੇ ਮਨ ਕੀ ਇੱਛਾ ਕੋਈ ਨਹੀਂ ਪੂਰੀ ਕਰਦੀ ਮਨ ਕੀ ਇੱਛਾ ਦੀ ਗੱਲ ਪੂਰਨ ਹੋਏ ਚਿੱਤ ਕੀ ਇੱਛਾ ਚਿੱਤ ਕੀ ਇੱਛਾ ਪੂਰੀ ਹੋਵੇ ਚਿੱਤ ਕੀ ਹੈ ਚਿੱਤ ਨੂੰ ਚੜਨ ਕਮਲ ਦਾ ਅਸਰ ਹੈ ਚਿੱਤ ਹਮੇਸ਼ਾ ਚੜ੍ਹ ਕਮਲ ਦਾ ਆਸਰਾ ਤਾਂ ਚਿਤ ਚੜ੍ਹ ਕਮਲ ਦਾ ਆਸਰਾ ਚਿਤ ਚੜ੍ਹ ਕਮਲ ਸੰਗ ਜੁੜੀ ਹੈ ਚਿੱਤ ਹਮੇਸ਼ਾ ਸੱਚ ਨਾਲ ਰਹਿੰਦਾ ਹੈ ਸੱਚ ਨਾਲ ਖੁਸ਼ ਰਹਿੰਦਾ ਹੈ ਮਨ ਝੂਠ ਨਾਲ ਖੁਸ਼ ਰਹਿੰਦਾ ਹੈ ਬਸ ਦੋਹਾਂ 'ਚ ਕਲੇਸ਼ ਹੈ ਚਿਤ ਨੂੰ ਮਨ ਦੀ ਗੱਲ ਬਹੁਤ ਵਾਰ ਵੱਡੀ ਪੈਂਦੀ ਹੈ ਪਿੱਛੋਂ ਪਸਤਾਉਣਾ ਪੈਂਦਾ ਬਾਰ-ਬਾਰ ਨਿਆਣੇ ਦੀ ਗੱਲ ਮੰਨਣੀ ਪੈਂਦੀ ਹੈ ਬਾਰ-ਬਾਰ ਕਰਦੇ ਨੂੰ ਪਛਤਾਉਣਾ ਪੈਂਦਾ ਬਾਰ-ਬਾਰ ਗੱਲ ਮੰਨਣੀ ਪੈਂਦੀ ਹੈ ਬਾਰ-ਬਾਰ ਪਛਤਾਉਣਾ ਕਿ ਉਹ ਹੈ ਬੱਚਿਆਂ ਦਾ ਉਹ ਹੈ ਕਈ ਵਾਰ ਜਿੱਦ ਜਦੂਰੇ ਮੂਰੇ ਝੁਕਣਾ ਪੈਂਦਾ ਕਈ ਵਾਰ ਉਹ ਮੂਰੇ ਝੁਕਣਾ ਪੈਂਦਾ ਕਈ ਵਾਰ ਕੁਝ ਕਈ ਵਾਰ ਕੁਝ ਕਈ ਮਜਬੂਰੀਆਂ ਕਰਕੇ ਉਹਦੀ ਗੱਲ ਮੰਨਣੀ ਪੈਂਦੀ ਹੈ ਪਿੱਛੋਂ ਪਛਤਾਉਣਾ ਵੀ ਪੈਂਦਾ ਇਹ ਮੰਦੀ ਹਾਲਤ ਜਿੰਨੀਆਂ ਗੱਲਾਂ ਮੰਨਦੀਆਂ ਮੰਨਾਂਗੇ ਉਹਦੀ ਬਾਰੇ ਪਛਤਾਉਣਾ ਪਊਗਾ ਉਹਦੀ ਬਾਰੇ ਨੁਕਸਾਨ ਹੋਊ ਹਾਂ ਉਹਦੀ ਵਾਰ ਦੁੱਖ ਸਹਿਣਾ ਪਊ ਉਹਦੀ ਵਾਰ ਦੁੱਖ ਪਊ